ਚੌਪੇ ਸ਼ੁਕਰਾਚਾਰਜ ਦਾਨਮਨ ਕੋ ਗੁਰ ਸ਼ੁਕਰਾਵਤੀ ਬਸਤ ਜਾ ਕੋ ਪੁਰ ਮਾਰ ਦੇਵ ਜਾ ਕੋ ਰਣ ਜਾਵੇ ਪਰ ਸੰਜੀਵਨ ਤਾਏ ਜੀ ਆਵੇ ਦੇਵ ਜਾਨ ਇਕ ਸਤਾ ਤਵਨ ਕੀ ਅਪਰਮਾਨ ਛਬੁਕਤੀ ਜਮਨ ਕੀ ਕਚਮਾਨਾ ਦੇਵਨ ਕੋ ਦਿਜ ਬਰੇ ਆਵਤ ਭਇਓ ਸੁਕਰ ਕੇ ਤਬ ਘਰ ਦੇਵ ਜਾਨ ਸੰਕਿਆ ਅਦਿਕ ਹਿਤ ਹਰਿ ਡੀਨੋ ਜਿਉ ਤਿਉ ਤ੍ਰਿਏ ਕੋ ਚਿਤ ਮੰਤਰੈ ਲੇਨ ਸੰਜੀਵਨ ਕਾ ਜਾਏ ਛਲ ਪਠਾਇਓ ਦੇਵ ਤਨ ਰਾਜਾ ਦੈਤ ਭੇਦ ਪਾਉ ਜਪੈ ਤਾ ਕੋ ਧਾਰਨ ਦੀ ਹਨ ਗਏ ਬਿਲਮ ਲਗੀ ਵਾ ਧਾਮ ਨਾ ਆਇਓ ਦੇਵ ਜਾਨ ਅਤ ਹੀ ਦੁਖ ਪਾਇਓ ਪਾਖ ਪਿਤਾ ਤਨ ਬਹੁਰ ਜੀ ਆਇਓ ਦੈਤਨ ਦੇਖ ਅਦਿਕ ਦੁਖ ਪਾਇਓ ਨਿਤ ਪ੍ਰਤਿ ਮਾਰ ਤਾਹੇ ਉਠ ਜਾਵੇ ਪੁਨ ਪੁਨ ਤਾ ਕੋ ਸੁਕਰ ਜੀ ਆਵੈ ਤਬ ਤੇ ਹਿਮਾਰ ਮੱਧਿਆ ਮਹਿ ਡਾਰਿਓ ਬਚਤ ਭੂਜ ਨਿਜ ਗੁਰਹਿ ਖਵਾਰਿਓ ਦੇਵ ਜਾਨ ਜਬ ਤਾਹੇ ਨਾ ਲਹਾਇਤ ਅਤਿ ਦੁਖਤ ਹੋਇ ਪਿਤ ਪ੍ਰਤੀ ਕਹਾ ਆਵਲੋ ਕਛ ਜੋ ਧਾਮ ਨਹਿ ਆਇਓ ਜਨਿਯਤ ਕਿਨਹੁ ਅਸੁਰ ਚਬਾਇਓ ਤਾਤੇ ਪਿਤ ਬੋਹਰ ਬਹੁਰ ਜਿਆਵੋ ਹਮਰੇ ਮਨ ਕੋ ਸੋਕ ਮਿਟਾਵੋ ਤਬ ਹੀ ਸੁਕਰ ਧਿਆਨ ਵਹਿ ਗਏ ਤੇ ਨਿਜ ਪੇਟ ਬਿਲੋਕਤ ਭੈ ਮੰਤਰ ਸਜੀਵਨ ਕੋ ਕਹਿ ਦੇ ਕਰ ਕਾਢਤ ਭਇਓ ਉਦਰ ਆਪਨੋ ਭਾਰੇ ਕਾਢ ਹੈ ਸੁਕਰ ਮਰ ਗਇਓ ਬਹੁਰ ਮੰਤਰ ਬਲ ਕਚਹਿ ਜੀਐਓ ਸਰਾਪ ਦੇਓ ਮਦਰਾ ਕੋ ਤਿਹ ਤਾਹਾ ਤਾ ਤੇ ਪੀਤ ਨਾ ਯਾ ਕਹਾ ਕੋ ਕਹਾ ਦੇਵ ਜਾਨ ਪੁਨ ਐਸ ਵਿਚਾਰਾ ਜੋ ਕਚ ਤਨ ਤਜ ਲਾਜ ਵਿਚਾਰਾ ਕਾਮ ਭੋਗ ਮੋਹ ਸੋ ਤੈ ਕਰ ਰੇ ਹਮਰੇ ਮਦਨ ਤਾਪ ਕਹਾ ਹਰ ਰੇ ਤੇਨ ਰਤ ਕਰੀ ਨ ਤਾਤੇ ਸੰਗਾ ਵਿਆਪ ਰਹੋ ਤੇ ਜਦ ਪਿਆ ਨੰਗਾ ਦੇਵ ਜਾਨ ਤਵ ਅਤਿ ਕਿਰਸਾਈ ਮੋਹਿ ਨਾ ਭਜਿਓ ਜਾਏ ਦੁਖਦਾਈ ਇਹ ਵਿਦ ਸਰਾਪ ਦੇ ਤਿਹ ਪਈ ਕਥਾ ਚਾਉ ਪਈ ਸੋ ਮੈਂ ਬਨਈ ਪਾਪੀ ਫੁਰੈ ਮੰਤਰ ਤਵ ਨਾਹੀ ਤੋ ਤੇ ਸੁਰ ਨਾ ਜਵਾਏ ਜਾਹੀ ਪ੍ਰਥਮ ਜਿਆਇਓ ਤਾਹੇ ਕਸ਼ਟ ਕਰ ਰਵਿਓ ਨਾ ਸੋ ਸਰਾਪਿਓ ਤਵ ਰਿਸ ਭਾਰਮ ਪਿਤਾ ਭੈ ਇਹ ਭਾਂਤ ਸੁਨਾਇਓ ਦੇਵਰਾਜ ਕਛੈ ਆਇਓ ਤਾਤ ਬਾਤ ਕਹੋ ਮੈਂ ਸੋ ਕਰੋ ਮੰਤਰ ਸਜੀਵਨ ਇਹ ਨਨ ਸਰੋ ਜਬ ਇਹ ਸੀਖ ਮੰਤਰ ਕਹ ਜਾਏ ਹੈ ਦੇਵਰਾਜ ਫਿਰ ਹਾਥ ਨਾ ਆਏ ਹੈ ਮੰਤਰ ਨਾ ਭੁਰੈ ਸਰਾਪ ਇਹ ਦੀਜੈ ਮੇਰੋ ਬਚਨ ਮਾਨ ਪਿਤ ਲੀਜੈ ਭੇਦ ਭੇਦ ਕਾ ਸ਼ੁਕਰ ਨਾ ਪਾਇਓ ਮੰਤਰ ਨੇ ਫਲ ਕੋ ਸਰਾਪ ਦਿਵਾਇਓ ਤਾਹੇ ਮਰੋ ਬਹੁ ਬਾਜ ਆਇਓ ਤਬ ਸਰਾਪਿਓ ਜਬ ਭੋਗ ਨਾ ਪਾਇਓ ਤ੍ਰੀ ਚਰਿਤ੍ਰ ਗਤ ਕਿਨੂ ਨਾ ਪਾਈ ਜਿਨ ਬਿਦਨ ਇਹ ਨਾਰ ਬਨਾਈ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 321 ਚਰਿਤ੍ਰ ਸਮਾਪਤ ਮਸ ਸੁਭ ਮਸਤ ਅਫਜੂ चौपई सोन प्रभ और बखानो कथा यह है चित्त हमारे जथा छज कर्णन को देश बस जहा सो छब केत एक ਨਿਰਪਤ नृपतता ਅਚਰਜ ਦੇਤਾ ਕੇ ਇਕ ਨਾਰੀ ਕਨਕ ਅਵਟ ਸਾਚੇ ਜਨ ਢਾਰੀ ਸ੍ਰੀ ਮਕਰਾਸ਼ਮਤੀ ਦੁਹਿਤਾ ਤੇ ਛੀਨ ਕਰੀ ਸਸ ਅੰਸ ਸਕਲ ਜੇ ਜਾਬਰ ਜੋਗ ਭਈ ਬੋ ਦਾਰਾ ਸ਼ਾਹ ਪੂਤਨ ਕੀਆ ਪਿਆਰਾ ਕਾਮ ਕੇਲ ਤੇ ਸਾਥ ਕਮਾਵੈ ਭਾਂਤ ਅਨਕ ਤਨ ਤਾਹਿ ਰਿਝਾਵੈ ਨਿਰਪ ਤਨ ਭੇਸ ਕਿਸੂ ਨਰ ਭਾਖਾ ਤਵ ਤੇ ਤਾਹੇ ਧਾਮ ਆਸੀ ਰਾਖਾ ਜਹਾਂ ਨਾ ਪੰਛੀ ਕਰੈ ਪ੍ਰਵੇਸਾ ਜਾਏ ਨਾ ਜਹਾਂ ਪਵਨ ਕੋ ਵੇਸਾ ਕੁਾਰ ਮਿੱਤਰ ਬਿਨ ਬਹੁ ਦੁਖ ਪਾਇਓ ਵੀਰ ਹਾਂਕ ਇੱਕ ਨਿਕਟ ਬੁਲਾਇਓ ਤਾਸੋ ਕਹਾ ਤਹਾਂ ਤੁਮ ਜਾਏ ਲਿਆਹੋ ਸੱਜਣ ਕੀ ਖਾਟ ਉਚਾਈ ਸੁਨਤ ਬਚਨ ਤਾ ਵੀਰ ਸਿਧਾਇਓ ਖਾਟ ਉਚਾਇ ਲਿਆਵਤ ਭਇਓ ਕਾਮ ਭੂ ਕਰ ਕੁਾਰ ਕੁਾਰ ਸੰਗ ਪਹੁੰਚਾਇਓ ਗ੍ਰਹਿ ਤਾਹੇ ਤਸੀ ਢੰਗ ਦੋਹਰਾ ਏਕ ਦਿਵਸਤਾ ਕਉ ਪਿਤਾ ਗਇਓ ਸੁਤਾ ਕੇ ਗ੍ਰਹਿ ਸੇਜ ਦੇਹ ਕਰ ਦਲ ਮਰੀ ਚਿਤ ਮੈਂ ਬਠਾ ਸੰਦੇਹ ਚਉਪਈ ਚਿੰਤਾ ਤੁਰ ਘਰ ਕੋ ਫਿਰ ਆਇਓ ਸ਼ਹਿਰ ਢੰਡੋਰਾ ਐਸ ਦਿਲਾਇਓ ਜੇ ਕੋਈ ਪੋਹ ਖਰੀਦਣ ਆਵੈ ਮੋਇ ਨਿਰਖੇ ਬਿਨ ਲੇਨ ਨਾ ਪਾਵੇ ਪੋਹਪਨ ਸਮੈ ਬਿਕਨ ਜਬ ਭਇਓ ਤਬ ਤਹ ਨਿਰਪਤ ਬਿਲੋਕਨ ਆਇਓ ਜੋਗੀ ਏਕ ਤਾਂ ਤਬ ਆਇਓ ਪੋਹ ਪਾਂਚ ਮਨ ਮੋਲ ਚੁਕਾਇਓ ਆਏ ਸੋ ਫੂਰ ਮੋਲ ਲੈ ਗਇਓ ਪਾਛੋ ਘਾਤ ਨਿਰਪਤ ਤੇ ਭਇਓ ਜਾਤ ਚਾਤ ਦੋ ਗਏ ਗਹਿਰ ਬਨ ਜਹ ਲਖ ਜਾਤ ਦੀ ਸਰੋਮ ਨੁਛਨਾ ਤਬ ਜੋਗੀ ਸਰ ਜਟਾ ਉਘਾਰੀ ਤਿਨ ਭੀਤਰ ਤੇ ਨਾਰ ਨਿਕਾਰੀ ਭਾਂਤ ਭਾਂਤ ਤਾਸੋ ਰਤ ਕਰ ਕੈ ਸੋਇਓ ਤਾਪ ਮਦਨ ਕੋ ਹਰਿ ਕੈ ਜਾਬੀ ਸੋਏ ਸੰਿਆਸੀ ਗਇਓ ਜੂਤ ਜਟਨ ਤੇ ਨਾਰ ਛੁਰਇਓ ਤਹਾਤੇ ਪੁਰਖ ਏਕ ਤੇ ਕਾਡਾ ਕਾਮ ਭੋਗ ਤਾਸੋ ਕਰ ਗਾਡਾ ਨਿਰਪ ਠਾਢੇ ਤੇ ਚਰਿਤ ਨਿਹਾਰਾ ਜੋ ਰਿਹਾਤ ਜੋਗੀ ਹੈ ਉਚਾਰਾ ਮੋਹ ਗ੍ਰਹਿ ਕਾਲ ਕਿਰਪਾ ਕਰਿਓ ਜਥਾ ਸ਼ਕਤ ਭੋਜਨ ਕਰ ਜਈਓ ਪ੍ਰਾਤ ਗਇਓ ਸੰਿਆਸੀ ਤੇਹ ਕਰ ਭਗਵਾ ਭੇਸ ਸਕਲ ਤਨ ਮੈਂ ਧਾਰ ਭਾਂਤ ਭਾਂਤ ਤਨ ਪ੍ਰਭਾ ਬਨਾਈ ਮਹਾ ਧਰਮ ਸੋ ਜਨਿਓ ਜਾਈ ਸੰਿਆਸੀ ਕਹ ਨਿਰਪ ਆਗੇ ਧਾਰੇ ਦੁਹਿਤਾ ਕੇ ਰਾਜਾ ਆਇਓ ਘਰ ਤੀਨ ਥਾਲ ਭੋਜਨ ਕੇ ਭਰ ਕੈ ਆਗੇ ਰਾਖੇ ਬਚਨੋ ਚਰ ਕੈ ਇਹ ਬਿਦ ਬਚਨ ਕਹੇ ਸੰਿਆਸੀ ਕਹਾਂ ਕਰਤ ਸੈ ਮੋਹਿ ਤਨ ਹਾਸੀ ਏਕ ਮਰੁਛ ਹੋ ਇਤਨੋ ਭੋਜਨ ਖਾਏ ਜਾਏ ਕਵਨ ਬਿਦ ਮੋ ਤਨ ਏਕ ਥਾਰ ਭੋਜਨ ਤੁਮ ਕਰੋ ਦੁਤੀਆ ਜਟਨ ਮੇ ਤਹਿ ਅਨਸਰੋ ਜਿਹ ਤੇ ਪਹੁੰਚ ਜਟਾ ਛੁਰਵਾਏ ਤਾਤੇ ਤੇ ਨਾਰ ਵਿਕਾ ਸੀਰਾਏ ਤ੍ਰਿਤੀਆ ਥਾਰ ਆਗੇ ਤਹਿ ਰਾਖਾ ਵਿਆਸ ਬਚਨ ਤਾ ਸੋ ਨਿਰਭ ਭਾਖਾ ਕੇਸ ਫਾਂਸ ਤੇ ਪੁਰਖ ਨਿਕਾਰ ਹੋ ਯਾ ਭੋਜਨ ਤੁਮ ਤਾ ਕਹ ਖਵਾਰੋ ਜਿਹ ਤੇ ਵਿਦਤਾ ਕੋ ਸੋ ਨਿਕਾਰਿਓ ਬਹੁਰ ਸਤਾ ਸੋ ਬਚਨ ਉਚਾਰਿਓ ਤੀਨ ਥਾਰ ਆਗੇ ਤੇ ਰਾਖੇ ਤੀਨੋ ਭਖੋ ਜਾਹੇ ਵਿਦ ਭਾਖੇ ਦੋ ਕਰ ਕਰਮ ਲਖਿਓ ਪਿਤ ਕੋ ਜਬ ਚਕਰਤ ਪਈ ਚਿਤ ਮਾਂਜ ਕੁਾਰ ਤਬ ਜਾ ਸਹਿਤ ਵਾ ਬੀਰ ਬੁਲਾਇਓ ਆਪਨ ਸਹਿਤ ਭੋਜ ਵਾ ਖਾਇਓ ਤਰਾਸ ਚਿਤ ਮੈਂ ਅਦਕ ਵਿਚਾਰਾ ਇਨ ਰਾਜੈ ਸਭ ਚਰਿਤ ਨਿਹਾਰਾ ਕਮਨੋ ਪਾਏ ਆਜ ਕਰੀਐ ਕਛੁ ਖੇਲ ਕਰ ਚਰਿਤ ਨਿ ਕਰੀਐ ਵੀਰ ਹਾਕ ਅਸ ਮੰਤਰ ਉਚਾਰਾ ਪਿਤ ਜੁਤ ਅੰਧ ਤਨੈ ਕਰ ਡਾਰਾ ਗਈ ਮਿੱਤਰ ਕੇ ਸਾਥ ਨਿਕਰ ਕਰ ਕਰ ਭੇਦ ਸਕਾ ਨਹਿ ਕਿਨੂ ਵਿਚਾਰ ਕਰ ਅੰਧ ਭੈ ਤੇ ਲੋਕ ਸਵੈ ਜਬ ਇਹ ਵਿਦ ਬਚਨ ਬਖਾਨਾ ਨਿਰਪਤਵ ਆਸ਼ ਵੈਦ ਕੋ ਲਿਹੋ ਬੁਲਾਏ ਜੋ ਆਖਿਨ ਕੋ ਕਰੈ ਉਪਾਏ ਦੋਹਿਤਾ ਬੈਦ ਭੇਸਤਾ ਧਰ ਕੈ ਰੋਗ ਨਿਰਪਤ ਅਖੀਆਂ ਕੋ ਹਰ ਕੈ ਮੰਗ ਲਿਓ ਪਿਤ ਤੇ ਸੋਈ ਪਾਤੇ ਖਚਤ ਹੁਤੀ ਜਾ ਕੇ ਭੀਤਰ ਮਾਤੇ ਇਹ ਛਲ ਭਰਿਓ ਬਾਲ ਪਦ ਤਉਨੈ ਮਨ ਮੈਂ ਚੁਬਿਓ ਚਤੁਰ ਕੇ ਜਉਨੈ ਇਨ ਈਸ਼ਤਰਨ ਕੇ ਚਰਿਤ ਅਪਾਰਾ ਸਾਜ ਪਛਤਾਨਿਓ ਇਨ ਕਰਤਾਰਾ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 322 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੂ ਚੌਪਈ ਪੱਦਰ ਸੈਣ ਰਾਜਾ ਇਕ ਆਤੇ ਵਾਲੇ ਅਰੇ ਨੇਕ ਜੀਤੇ ਜਿਨ ਤਾਲ ਮਲ ਸ਼ਹਿਰ ਫੇਰਾ ਮੇ ਅਸਥਾਨਾ ਜਿਨ ਕੋ ਭਰਤ ਦੰਡ ਨਿਰਪਨਾਨਾ ਕੁਮਦਨੀ ਦੇ ਤਾਕੇ ਘਰ ਨਾਰੀ ਆਪ ਜਨ ਜਗਦੀਸ਼ ਸਵਾਰੀ ਤਾਕੀ ਜਾਤ ਨਾ ਪ੍ਰਭਾ ਉਚਾਰੀ ਫੂਲ ਰਹੀ ਜਨ ਕਰ ਫੁਲਵਾਰੀ ਪ੍ਰਮੋਦ ਸੈਣ ਸੁਤ ਗ੍ਰਹਿ ਅਵਤਰਿਓ ਮਦਲ ਰੂਪ ਦੂਸਰ ਜਨ ਧਰਿਓ ਜਾ ਕੀ ਜਾਤ ਨਾ ਪ੍ਰਭਾ ਬਖਾਨੀ ਅਟਕ ਰਹਾਤ ਲਖ ਰੰਗ ਕਰੁਣਾਨੀ ਜਬ ਵਾਹ ਤਰਨ ਕੁਆਰੀ ਅਤ ਪਇਓ ਠੌਰੈ ਠੌਰ ਅਵਰ ਹੋਇ ਗਇਓ ਬਾਲਪਨੇ ਕਿਤ ਗੀਰੀ ਆਈ ਅੰਗ ਅੰਗ ਫਰੀ ਅਨੰਗ ਦੁਹਾਈ ਤਹਾ ਇਕ ਸੁਦਾ ਸ਼ਾਹ ਕੀ ਅਹੀ ਕੁਾਰ ਬਿਲੋਗ ਥਕਤ ਵਹਿ ਰਹੀ ਹੌਸ ਮਿਲਣ ਕੀ ਹਿਰਦੈ ਪਢਾਈ ਏਕ ਸਾਤਰੀ ਤਾਂ ਪਠਾਈ ਸਖੀ ਕੁਾਰ ਤਨ ਬ੍ਰਿਥਾ ਜਨਾਈ ਸ਼ਾਹ ਸੁਤਾ ਤਵ ਹੇਰ ਲੁਭਾਈ ਕਰੋ ਸੱਜਣ ਤੇ ਧਾਮ ਪਿਆਨਾ ਭੂ ਕਰੋ ਵਾਸੋ ਵਿਦਨਾਨਾ ਦ્વੈ ਹੈਗੇ ਇਹ ਨਗਰ ਖੁਦਾਈ ਤਿੰਨ ਦੂਹਨ ਮੋਰਾਰ ਵਢਾਈ ਜੋ ਤੂੰ ਦੂਹਨ ਜੀਆਂ ਤੈ ਵਾਰੈ ਮੋਰ ਮਾਰੋ ਸਾਥ ਬਿਹਾਰੈ ਸੁਣ ਬਜ ਭੇਸ ਤੁਰਕ ਤ੍ਰਿਏ ਤਰਾ ਬਾਨਾ ਵਹਿ ਆਪਨੋ ਕਰਾ ਗਹਿ ਕਿਰਪਾਨ ਤਹ ਕਿਉ ਪਿਆਨਾ ਜਹਾਂ ਨਿਮਾਜੀ ਪੜਤ ਦੁਗਾਨਾ ਜਬ ਹੀ ਪੜੀ ਨਿਮਾਜ ਤਿਨੋ ਸਭ ਸਿਜਦਾ ਬਿਖੈ ਸੋ ਗਏ ਤੁਰਕ ਜਬ ਤਬ ਤੇ ਘਾਤ ਭਲੀ ਕਰ ਪਾਈ ਕਾਟ ਮੂੰਡ ਦੂਹਨ ਕੇ ਆਈ ਇਹ ਵਿਦੂ ਖੁਦਾਈ ਮਾਰੇ ਰਮੀਆਨ ਕਰ ਸਾਥ ਪਿਆਰੇ ਭੇਦ ਅਭੇਦ ਨਾ ਕਿਨੀ ਵਿਚਾਰਾ ਕਿਨਹੀ ਦੁਸ਼ਟ ਕਹਿਓ ਇਨ ਮਾਰਾ ਦੋਹਰਾ ਮਾਰ ਖੁਦਾਇਨ ਦੂਹ ਕਾ ਬਰਿਓ ਆਨ ਕਰ ਮਿਤ ਦੇਵ ਦੇਵ ਨਾ ਪਾਵਹੀ ਅਬਲਾਨ ਕੇ ਚਰਿਤ ਇਤ ਸ੍ਰੀ ਚਰਿਤ੍ਰ ਬਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 323 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ